ਸੋ ਦਾਸ ਨੂੰ ਹੁਕਮ ਹੋਇਆ ਹੈ ਦਾਸ ਵੀ ਆਪਣੀ ਸੰਥਿਆ ਸੁਣਾਉਣ ਦਾ ਯਤਨ ਕਰੇਗਾ ਨਾ ਕਿ ਗਿਆਨੀ ਜਾਂ ਵਿਦਵਾਨ ਜਾਂ ਸਾਧ ਸੰਗਤ ਨੂੰ ਸਿੱਖਿਆ ਦੇਣਾ ਨਹੀਂ ਦਾਸ ਦਾ ਸਿਰਫ ਇਹੀ ਫਰਜ਼ ਹੈ ਕਿ ਆਪਣੀ ਸੰਥਿਆ ਸੁਣਾਉਣੀ ਤੇ ਸੰਥਿਆ ਸੁਣਾਉਣ ਤੇ ਸੁਣਨ ਵਿੱਚ ਤਦ ਹੀ ਮਹਾਤਮ ਹੈ ਜੇ ਸਾਡਾ ਮਨ ਬਣ ਗਿਆ ਜੇ ਤੇ ਦਾਸ ਦੀ ਸੰਥਿਆ ਜੋ ਸੁਣਾਏਗਾ ਉਧਰ ਧਿਆਨ ਲਾਓਗੇ ਤੇ ਤੁਹਾਨੂੰ ਬਹੁਤਾ ਫਲ ਮਿਲੇਗਾ ਤੇ ਜੇ ਇਹ ਵੇਖਿਆ ਕਿ ਕੌਣ ਹੈ ਕਿਵੇਂ ਬੋਲਦਾ ਹੈ ਤੇ ਫਿਰ ਉਂਗੇ ਚੁੰਗੇ ਤੇ ਸੁੰਗੇ ਤਿੰਨ ਰੂਪ ਨੇ ਸਾਧ ਸੰਗਤ ਵਿੱਚ ਜਿਹੜਾ ਆਪਾਂ ਮਨ ਬਣਾਵਾਂਗੇ ਉਹ ਜਿਹਾ ਫਲ ਮਿਲੇਗਾ ਸੋ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਉਹ ਗੁਰਪੁਰਬ ਸੰਸਾਰ ਤੇ ਜਿਸ ਗੁਰੂ ਨੇ ਪਿਛਲੇ ਯੁੱਗਾਂ ਤੋਂ ਕੁਝ ਵੱਖਰੀ ਦੇਣ ਦਿੱਤੀ ਹੈ ਪਿਛਲੇ ਯੁੱਗਾਂ ਦੀ ਮਰਿਆਦਾ ਤੋਂ ਕੁਝ ਵੱਖਰਾ ਕੀਤਾ ਹੈ ਮੈਂ ਉਸ ਤੇ ਥੋੜੀ ਜਿਹੀ ਅਰਜ਼ ਕਰਦਿਆਂ ਕਿ ਭਾਵੇਂ ਸਾਨੂੰ ਇਤਿਹਾਸ ਨੇ ਜਾਂ ਵੇਦਾਂ ਸ਼ਾਸਤਰਾਂ ਵਿੱਚੋਂ ਭਗਵਾਨ ਦੇ ਤਿੰਨ ਰੂਪ ਵਾਸਦੇਵ ਭਗਵਾਨ ਰਾਮਚੰਦਰ ਤੇ ਭਗਵਾਨ ਕ੍ਰਿਸ਼ਨ ਦਾ ਇੱਕ ਇੱਕ ਹੀ ਰੂਪ ਦਿੱਤਾ ਹੈ ਪਰ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧ ਜੋੜਦੇ ਹਾਂ ਭਾਵ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਕਰਦੇ ਜਾਂ ਸੁਣਦੇ ਹਾਂ ਤਾਂ ਅਕਾਲ ਉਸਤਤ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ ਭਾਵ ਰਾਮ ਤੇ ਕ੍ਰਿਸ਼ਨ ਦੇ ਅਨੇਕਾਂ ਅਵਤਾਰ ਹਨ ਇਸ ਤੋਂ ਇਲਾਵਾ ਇਤਿਹਾਸਕ ਪੱਖ ਤੋਂ ਇਹ ਗੱਲ ਸਿੱਧ ਹੈ ਆਮ ਅੱਜਕੱਲ ਤੁਸੀਂ ਜਿਹੜੀ ਜੀ ਟੀਵੀ ਤੇ ਇੱਕ ਕਥਾ ਆਉਂਦੀ ਹੈ ਨਾ ਮੁਰਾਰੀ ਜੀ ਹਾਂ ਉਹਨਾਂ ਦੀ ਕਥਾ ਵਿੱਚ ਇਹ ਜ਼ਰੂਰ ਸਿੱਧ ਹੋ ਚੁੱਕਾ ਹੈ ਉਹਨਾਂ ਨੇ ਆਪਣੀ ਖੋਜ ਵਿੱਚ ਆਮ ਰੀਲਾਂ ਕੈਸਟਾਂ ਭਰ ਦਿੱਤੀਆਂ ਨੇ ਕਿ ਭਗਵਾਨ ਰਾਮਚੰਦਰ ਜੀ ਆਪਣੇ ਸਮੇਂ ਵਿੱਚ 16 ਜਾਮੇ ਧਾਰਨ ਕੀਤੇ ਸਨ 16 ਵਾਰ ਭਾਵ ਭਗਵਾਨ ਰਾਮਚੰਦਰ ਜੀ ਤ੍ਰੇਤੇ ਵਿੱਚ ਰੂਪ ਧਾਰਨ ਕੀਤਾ ਤੇ ਭਗਵਾਨ ਕ੍ਰਿਸ਼ਨ ਨੇ 16 ਵਾਰ ਹੀ ਦੁਆਪਰ ਵਿੱਚ ਕੀਤਾ ਇਹ ਗੱਲ ਅਸੀਂ ਨਹੀਂ ਕਹਿੰਦੇ ਇਹ ਉਹ ਲੋਕ ਮੰਨ ਗਏ ਨੇ ਜਿਨ੍ਹਾਂ ਨੇ ਆਪਣੇ ਇਤਿਹਾਸ ਦੀ ਖੋਜ ਤੇ ਵਿਚਾਰ ਕੀਤੀ ਅੱਜ ਉਸ ਜੀ ਟੀਵੀ ਤੇ ਕਹਿ ਲੋ ਜਾਂ ਇੰਟਰਨੈਸ਼ਨਲ ਜਾਂ ਪੁਸਤਕਾਂ ਲਿਖ ਕੇ ਵੀ ਉਹਨਾਂ ਸਿੱਧ ਕਰ ਦਿੱਤਾ ਹੈ ਕਿ ਭਗਵਾਨ ਰਾਮਚੰਦਰ ਦੇ ਇੰਨੇ ਅਵਤਾਰ ਹਰ ਯੁੱਗ ਵਿੱਚ ਆਏ ਹਨ ਦੂਸਰੇ ਪਾਸੇ ਸਾਡੇ ਵਾਸਤੇ ਜੋ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਇੱਥੇ ਇੱਕ ਵਾਰ ਸਾਰੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਵਿੱਤਰ ਉਪਦੇਸ਼ ਵਿੱਚ ਆਉਂਦਾ ਹੈ ਕਿ ਸੂਰਜ ਪੂਰਬ ਤੋਂ ਪੱਛਮ ਵੱਲ ਚੜ ਜਾਵੇ ਤੇ ਚੰਦਰਮਾ ਜਿਹੜਾ ਹੈ ਨਾ ਇਹ ਭਾਵੇਂ ਬਰਫ਼ ਦੀ ਥਾਂ ਤੇ ਅਗਨ ਬਰਸਾਉਣ ਲੱਗ ਜਾਵੇ ਆਕਾਸ਼ ਦੀ ਥਾਂ ਤੇ ਧਰਤੀ ਮੱਲ ਲਵੇ ਤੇ ਧਰਤੀ ਦੀ ਥਾਂ ਤੇ ਆਕਾਸ਼ ਆ ਜਾਵੇ ਕੋਈ ਨਾਮ ਧਾਰਿਆ ਇਹ ਨਾ ਮੰਨੇ ਕਿ ਸਤਿਗੁਰੂ ਰਾਮ ਸਿੰਘ ਨੇ ਨਹੀਂ ਆਉਣਾ ਇਹ ਅਸੀਂ ਆਪਣੇ ਆਪ ਜੀਵਨ ਵਿੱਚ ਢਾਲਣਾ ਹੈ ਸੋਚਣਾ ਹੈ ਵੇਖਣਾ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਦੁਨੀਆ ਦਾ ਇੱਕ ਸਧਾਰਨ ਮਨੁੱਖ ਸੀ ਜਾਂ ਉਹ ਲੱਖਾਂ ਦੀ ਗਿਣਤੀ ਵਿੱਚ ਇੱਕ ਪਛਾਣਿਆ ਜਾਣ ਵਾਲਾ ਦੇਸ਼ ਦਾ ਅਣਥੱਕ ਸੇਵਕ ਸੀ ਜਾਂ ਇਸ ਤੋਂ ਵੱਡੀ ਪਦਵੀ ਦਾ ਜਿਸ ਪਹੁੰਚ ਦਾ ਜਿਸ ਸ਼ਕਤੀ ਦਾ ਉਹ ਮਾਲਕ ਸੀ ਗੁਰੂ ਨਾਨਕ ਦੀ ਗੱਦੀ ਦੇ ਜਾਮੇ ਦਾ ਮਾਲਕ ਸੀ ਜੇ ਇਹੋ ਜੀ ਪ੍ਰਤੀਤ ਰੱਖਾਂਗੇ ਤਾਂ ਇਹ ਗੱਲ ਸੱਤ ਹੈ ਕਿ ਸਤਿਗੁਰੂ ਰਾਮ ਸਿੰਘ ਨੇ ਅਵਸ਼ ਆਉਣਾ ਹੈ ਤੇ ਉਹਨਾਂ ਦੇ ਪਵਿੱਤਰ ਉਪਦੇਸ਼ ਵਿੱਚ ਵੀ ਇਹੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਉਸ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਬੈਠੇ ਹਾਂ ਸਤਿਗੁਰੂ ਰਾਮ ਸਿੰਘ ਦੀ ਯਾਦ ਵਿੱਚ ਬੈਠੇ ਹਾਂ ਉਸ ਗੁਰੂ ਨਾਨਕ ਦੇ ਸਰੂਪ ਦੇ ਰੂਪ ਅਵਤਾਰ ਜਿਸ ਗੁਰੂ ਨਾਨਕ ਨੇ ਸੰਸਾਰ ਤੇ ਬੜੀ ਕਿਰਪਾ ਕੀਤੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਕੁਝ ਇਸ ਤਰ੍ਹਾਂ ਵਰਣਨ ਕਰਦੇ ਹਨ ਸੋ ਦਾਸ ਅਰਜ ਕਰਦਾ ਹੈ ਸਾਧ ਸੰਗਤ ਕਿਰਪਾ ਕਰੇਗੀ ਦਾਸ ਦੀਆਂ ਅਰਜ਼ਾਂ ਨੂੰ ਸੁਣਨ ਦਾ ਕਿ ਆਪਾਂ ਸੁਣਾਉਣ ਵਾਲੇ ਨੂੰ ਤੇ ਸੁਣਨ ਵਾਲਿਆਂ ਨੂੰ ਕੁਝ ਲਾਭ ਮਿਲ ਸਕੇ ਜਿਸ ਗੁਰਪੂਰਬ ਨੂੰ ਆਪ ਜੀ ਮਨਾ ਰਹੇ ਹੋ ਇਸ ਗੁਰਪੂਰਬ ਦੇ ਪਰਥਾਏ ਤੇ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਨ ਭਾਈ ਗੁਰਦਾਸ ਜੀ ਸਾਧ ਸੰਗਤ ਭਾਈ ਗੁਰਦਾਸ ਦੀਆਂ ਵਾਰਾਂ ਇੱਕ ਉਹ ਬਾਣੀ ਹੈ ਜਿਹੜੀ ਬੜੀ ਸੁਖੈਣ ਤੇ ਬੜੀ ਔਖੀ ਹੈ ਦੋਵੇਂ ਕਾਰਨ ਹਨ ਕਿਉਂਕਿ ਗੁਰੂ ਅਰਜਨ ਦੇਵ ਜੀ ਇਸ ਸੰਸਾਰ ਦੇ ਪੰਜਵੇਂ ਮਾਲਕ ਜਦੋਂ ਆਏ ਕਲਯੁਗ ਦੇ ਪੰਜਵੇਂ ਮਲਾਹ ਜਦੋਂ ਆਏ ਤਾਂ ਉਹਨਾਂ ਦੇ ਹਜ਼ੂਰੀ ਸੇਵਕ ਤੇ ਸੰਸਾਰੀ ਜਾਮੇ ਵਿੱਚ ਮਾਮੇ ਹੋਣ ਦਾ ਦਰਜਾ ਤੇ ਆ ਪਵਿੱਤਰ ਗੁਰਬਾਣੀ ਜਿਸ ਦੇ ਪਹਿਲਾ ਨਾਮ ਸੀ ਪੋਥੀ ਸਹਿਬ ਲਾ ਲਓ ਜਾਂ ਪੋਥੀ ਪਰਮੇਸ਼ਰ ਕਾ ਥਾਨ ਗੁਰਬਾਣੀ ਵਿੱਚ ਦਰਜਾ ਦਿੱਤਾ ਹੈ ਦੂਸਰਾ ਨਾਮ ਆਦ ਗ੍ਰੰਥ ਸਾਹਿਬ ਤੇ ਤੀਸਰਾ ਨਾਮ ਜੋ 1921 ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਿੱਤਾ ਗਿਆ ਇਸ ਦੇ ਲਿਖਾਰੀ ਲੇਖਕ ਵਿਦਵਾਨ ਗਿਆਨੀ ਜੀ ਭਾਵ ਕੇ ਸੰਸਾਰ ਦੇ ਬੜੇ ਹੀ ਪਹੁੰਚ ਵਾਲੇ ਆਤਮਿਕ ਬਲ ਸ਼ਕਤੀ ਵਾਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਕੁੰਜੀ ਦਾ ਖਿਤਾਬ ਦਿੱਤਾ ਹੈ ਕਿ ਜਿਸ ਮਨੁੱਖ ਨੇ ਗੁਰਬਾਣੀ ਦਾ ਗਿਆਨ ਪਾਉਣਾ ਹੈ ਕਿ ਗੁਰਬਾਣੀ ਸੱਚ ਕੀ ਹੈ ਗੁਰਬਾਣੀ ਵਿੱਚ ਲਿਖਿਆ ਕੀ ਹੈ ਇਸ ਦਾ ਗਿਆਨ ਪਾਉਣਾ ਹੈ ਤਾਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ ਸੁਣਨੀਆਂ ਤੇ ਉਹਨਾਂ ਦਾ ਗਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਗੁਰੂ ਤੇ ਸਿੱਖ ਤੋਂ ਇਲਾਵਾ ਤੀਜਾ ਕਿਸੇ ਦਾ ਨਾਮ ਨਹੀਂ ਦਿੱਤਾ ਤੇ ਸਾਰੀ ਗੁਰਬਾਣੀ ਵਿੱਚ ਗੁਰੂ ਨਾਨਕ ਦੀ ਸਿਫਤ ਜਾਂ ਗੁਰੂ ਨਾਨਕ ਦੇ ਪਿਛਲੇ ਜੀਵਨ ਦੀ ਜਾਂ ਗੁਰੂ ਨਾਨਕ ਤੋਂ ਪਹਿਲਾਂ ਇਸ ਸ੍ਰਿਸ਼ਟੀ ਦੀ ਰਚਨਾ ਦੀ ਸਾਧ ਸੰਗਤ ਗੁਰਬਾਣੀ ਜਦੋਂ ਵੀ ਪੜ੍ਹੀਏ ਨਾ ਮਹਾਪੁਰਸ਼ਾਂ ਦਾ ਜਾਂ ਸਾਧੂ ਸੰਤਾਂ ਦਾ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਹੁਕਮ ਹੈ ਕਿ ਜਿਸ ਪੰਕਤੀ ਗੁਰਬਾਣੀ ਦਾ ਨਾਂ ਨਾ ਪਤਾ ਲੱਗ ਸਕੇ ਉਹਨੂੰ 100 ਵਾਰ ਪੜੋ ਤੇ ਅਰਥ ਤੁਹਾਡੇ ਸਾਹਮਣੇ ਆਏ ਹੋਏਗਾ ਜਿਵੇਂ ਲਿਖਿਆ ਆ ਕੇ ਰੱਖਿਆ ਹੁੰਦਾ ਅੱਗੇ ਭਾਵ ਜਿਸ ਗੁਰਬਾਣੀ ਦੇ ਵਿਚਾਰ ਜਾਂ ਸ਼ਬਦ ਜਾਂ ਤੁਕ ਦਾ ਪਤਾ ਨਾ ਲੱਗੇ ਉਹਨੂੰ 100 ਵਾਰ ਪੜਨ ਨਾਲ ਉਹਦਾ ਅਸਲੀ ਅਰਥ ਜਿਹੜਾ ਨਾ ਉਹ ਤੁਹਾਡੇ ਸਾਹਮਣੇ ਆਪਣੇ ਆਪ ਲਿਖੇ ਰੂਪ ਵਿੱਚ ਮਿਲੇਗਾ ਸੋ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਆਰੰਭ ਕਰਦੇ ਹਾਂ ਕਿ ਉਹ ਸਤਿਗੁਰ ਦੇ ਚਰਨਾਂ ਵਿੱਚ ਗੁਰੂ ਨਾਨਕ ਦਾ ਆਉਣਾ ਜਾਂ ਗੁਰੂ ਨਾਨਕ ਨੂੰ ਨਮਸਕਾਰ ਕਰਦੇ ਹਨ ਇਸ ਤਰ੍ਹਾਂ ਭਾਈ ਜੀ ਕਹਿੰਦੇ ਹਨ